ਕਾਂਡ ਕੁਕਨ ਗਿਨ ਜਾਵਾ ਤੜੀ ਕਾਂਡ ਕੁਕਨ ਗਿਨ ਜਾਵਾ ਨਿਵੇ ਵਸੇ ਅਮੜੇ ਦਾ ਲੱਗਦਾ ਹੈ ਮੇਰਾ ਲਾਲ ਮੁਸਾਫਿਰ ਜਗਦਾ ਮੇਰੀ ਸਹਿਰਿਆਂ ਦਾ ਜਗ ਵੈਰੀ ਦਮ ਸੂਰਾ ਨਜ਼ਰ ਕਰਾਚਾ ਪਿਆ ਦਿੱਲੀ ਵਿੱਚ ਹਾਲੇ ਉਠੀ ਦਉ ਹੁਣ ਤਾਤ ਲੈ ਮੈਂ ਕਵਲਾਚਾ तल नक वला चा बी वल वल डे किकरो बी वल वल डे किकरो रंग सूप तरे पगदा है मेर लाल मुसाफ़र जगदा